ਸਤਿਗੁਰੂ ਜੀ ਨੂੰ ਇੱਕ ਤਕਲੀਫ ਹੋਰ ਦੇਣੀ ਹੈ ਬੇਨਤੀ ਉਹਨਾਂ ਨੂੰ ਕਰਨੀ ਹੈ ਕਿ ਸਾਡੇ ਬੱਚਿਆਂ ਵੱਲੋਂ ਕਾਲਜ ਵੱਲੋਂ ਇਹ ਸੰਸਥਾ ਵੱਲੋਂ ਇੱਕ ਛੋਟੀ ਜੀ ਪਿਆਰ ਔਰ ਸਤਕਾਰ ਦੀ ਭੇਂਟ ਇੱਕ ਸ਼ਾਲ ਤੇ ਇੱਕ ਮੈਮੈਂਟੋ ਇਹ ਸਾਡੇ ਕੋਲੋਂ ਕਿਰਪਾ ਕਰਕੇ ਸਵੀਕਾਰ ਕਰ ਲੈਣ ਪ੍ਰਿੰਸੀਪਲ ਬਾਈਆ ਸਾਹਿਬ ਸਤਿਗੁਰੂ ਜੀ ਨੂੰ ਇੱਕ ਸ਼ਾਲ ਤੇ ਇੱਕ ਮੈਮੈਂਟੋ ਭੇਟ ਕਰਨਗੇ ਸੋ ਪਿਆਰੇ ਵਿਦਿਆਰਥੀਓ ਇਸ ਨਾਲ ਹੀ ਆਪਣਾ ਇਹ ਸਵਾਗਤ ਸਮਾਪਤ ਹੁੰਦਾ ਹੈ ਇੱਕ ਸੂਚਨਾ ਸਿਰਫ ਮੈਂ ਤੁਹਾਨੂੰ ਦੇਣੀ ਚਾਹਾਂਗਾ ਕਿ ਸਤਿਗੁਰੂ ਜੀ ਰਾਮ ਸਿੰਘ ਜੀ ਬਾਰੇ ਅੰਗਰੇਜ਼ੀ ਵਿੱਚ ਇਹ ਇੱਕ ਲਿਖਤ ਹੈ ਪੈਂਫਲੇਟ ਇਹ ਕਾਫੀ ਗਿਣਤੀ 'ਚ ਇਹ ਉੱਥੋਂ ਲੈ ਕੇ ਆਏ ਨੇ ਸੱਜਣ ਇਹ ਅਸੀਂ ਤੁਹਾਨੂੰ ਇੱਥੇ ਵੰਡ ਦੇਵਾਂਗੇ ਉਹ ਕਿਰਪਾ ਕਰਕੇ ਲੈ ਕੇ ਜਾਣਾ ਕੁਝ ਹੋਰ ਪੁਸਤਕਾਂ ਵੀ ਨੇ ਜਿਸ ਤਰ੍ਹਾਂ ਇਹ ਪੁਸਤਕ ਹੈ ਕਿ ਇਸਤਰੀਆਂ ਦਾ ਪਹਿਲਾ ਮੁਕਤੀ ਦਾਤਾ ਇਸਤਰੀਆਂ ਦੀ ਆਜ਼ਾਦੀ ਵਾਸਤੇ ਜੋ ਕੰਮ ਸਤਿਗੁਰੂ ਰਾਮ ਸਿੰਘ ਜੀ ਨੇ ਕੀਤਾ ਉਹਦੇ ਸੰਬੰਧੀ ਇੱਕ ਪੁਸਤਕ ਹੈ ਇਹ ਵੀ ਤੁਹਾਨੂੰ ਵੰਡੀ ਜਾਏਗੀ